ਦੇਸਾਂ ਪ੍ਰਦੇਸਾਂ ਵਿੱਚ ਘਰ ਦੇ ਸੁੱਖ ਛੱਡ ਕੇ ਪਹਾੜਾਂ ਵਿੱਚ ਸਮੁੰਦਰਾਂ ਵਿੱਚ ਜੰਗਲਾਂ ਵਿੱਚ ਪਹਾੜਾਂ ਦੀਆਂ ਕੰਧਰਾਂ ਵਿੱਚ ਛੁਪੇ ਹੋਏ ਜਿਹੜੇ ਕਿ ਪਾਂਬਰ ਲੋਕ ਸਨ ਦਿਨ ਰਾਤ ਠੱਗੀਆਂ ਚੋਰੀਆਂ ਤੇ ਬਹੁਤ ਭੈੜੇ ਕਰਮ ਕਰਦੇ ਸਨ ਸਤਿਗੁਰੂ ਨਾਨਕ ਦੇਵ ਉਹਨਾਂ ਨੂੰ ਤਾਰਦੇ ਹੋਏ ਬਹੁਤ ਥਾਵਾਂ ਤੇ ਗਏ ਮਰਦਾਨਾ ਜੀ ਨਾਲ ਹੁੰਦੇ ਸਨ ਜਿਨ੍ਹਾਂ ਨੂੰ ਜਿਨ੍ਹਾਂ ਦੇ ਰਾਹੀਂ ਸਤਿਗੁਰਾਂ ਨੇ ਬਹੁਤ ਕੰਮ ਕੀਤੇ ਨੇ ਇਤਿਹਾਸ ਵਿੱਚ ਕਹਿੰਦਾ ਸੋਚੀ ਪਿਆ ਮਰਦਾਨਾ ਤੇ ਕਹਿਣ ਲੱਗਾ ਇੱਕ ਥਾਂ ਤੇ ਸਤਿਗੁਰੂ ਗਏ ਨੇ ਉਥੇ ਬਹੁਤ ਲੋਕਾਂ ਦੀ ਹਾਲਤ ਬਹੁਤ ਕੰਗਲੀ ਗਰੀਬ ਦਸ਼ਾ ਵੇਖ ਕੇ ਮਹਾਰਾਜ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਮਰਦਾਨਾ ਦੀ ਕਹਿੰਦੇ ਨੇ ਗਰੀਬ ਨੂੰ ਅੱਜ ਕਿਹੜੀ ਜਗ੍ਹਾ ਤੇ ਲੈ ਆਇਓ ਇੱਥੇ ਲੋਕਾਂ ਦੇ ਹੜਬਾਂ ਵਿੱਚ ਵੜੀਆਂ ਹੋਈਆਂ ਹਨ ਬਹੁਤ ਗਰੀਬੀ ਜਾਪਦੀ ਹੈ ਖਾਣ ਨੂੰ ਕੁਝ ਨਹੀਂ ਅੱਗੇ ਕਈ ਦਿਨ ਹੋ ਗਏ ਨੇ ਪ੍ਰਸ਼ਾਦ ਪਾਣੀ ਨਹੀਂ ਮਿਲਿਆ ਸੋਚੀ ਪਿਆ ਮਰਦਾਨਾ ਤੇ ਕਹਿਣ ਲੱਗਾ ਆਏ ਲੈਣ ਕੀ ਦੱਸੋ ਜਜਮਾਨ ਇਥੇ ਭੁੱਖ ਨੰਗ ਕੰਗਾਲੀ ਬੇਰੌਨ ਕੀ ਏ ਸੁਖੀ ਦਿਸੇ ਨਾ ਕੋਈ ਇਨਸਾਨ ਇਥੇ ਕਰੀ ਖਾਨ ਨੂੰ ਨਹੀਂ ਤਣ ਤੇ ਪਾਉਣ ਨੂੰ ਨਹੀਂ ਕਰਦੇ ਕਿਸ ਤਰ੍ਹਾਂ ਲੋਕ ਗੁਜਰਾਨ ਇਥੇ ਰਾਜਾ ਨੀਚ ਕੇ ਜਿਮੀ ਜਰ ਖੇਜ ਨਹੀਂ ਜਾਂ ਫਿਰ ਹੋਇਆ ਕਰੋਪ ਭਗਵਾਨ ਇਥੇ ਤੋ ਸੱਚੇ ਪਾਤਸ਼ਾਹ ਕਿਆ ਮਰਦਾਨਿਆ ਓਏ ਆਪਾਂ ਇਹਨਾਂ ਦਾ ਦਰਦ ਵੰਡਾਣ ਆਏ ਜਿਨ੍ਹਾਂ ਲੋਕਾਂ ਨੂੰ ਤੂੰ ਦੇਖ ਰਿਹਾ ਤਰਸਯੋਗ ਹਾਲਤ ਵੇਖਦਾ ਇਹਨਾਂ ਦੀ ਆਪਾਂ ਇਹਨਾਂ ਦੇ ਦੁੱਖ ਵੰਡਾਉਣ ਆਏ ਹਾਂ ਇੱਥੇ ਰਾਜਾ ਜਿਹੜਾ ਅਨਿਆਂਕਾਰੀ ਹੈ ਜ਼ੁਲਮੀ ਹੈ ਤੇ ਉਸ ਨੂੰ ਸਿੱਧੇ ਰਾਹੇ ਪਾਉਣਾ ਹੈ ਇਸ ਤਰ੍ਹਾਂ ਕਰਦੇ ਕਰਦੇ ਗੁਰੂ ਪਾਤਸ਼ਾਹ ਸੱਚੇ ਪਾਤਸ਼ਾਹ ਮੱਕੇ ਮਦੀਨੇ ਪਹੁੰਚ ਗਏ ਹਨ ਉੱਥੇ ਕਾਜ਼ੀਆਂ ਨਾਲ ਕੁਝ ਉਹਨਾਂ ਨੂੰ ਵੀ ਸਿੱਧੇ ਰਾਹੇ ਪਾਉਣਾ ਸੀ ਤੋ ਗੁਰੂ ਪਾਤਸ਼ਾਹ ਕਈ ਚਿਰ ਹੋ ਗਿਆ ਘਰੋਂ ਨਿਕਲਿਆਂ ਨੂੰ 2 ਸਾਲ ਹੋ ਗਏ ਹਨ ਟੂਰ ਕਰਦਿਆਂ ਯਾਤਰਾ ਕਰਦਿਆਂ ਸੰਸਾਰੀ ਜੀਆਂ ਦਾ ਭਲਾ ਕਰਦਿਆਂ ਹੋਇਆਂ 2 ਸਾਲ ਹੋ ਗਏ ਨੇ ਇਧਰ ਸੁਲਤਾਨਪੁਰ ਭੈਣ ਨਾਨਕੀ ਜਿਨ੍ਹਾਂ ਨਾਲ ਸਹਿਬ ਸ੍ਰੀ ਸਤਗੁਰੂ ਨਾਨਕ ਦੇਵ ਜੀ ਦਾ ਬਚਨ ਹੋਇਆ ਹੋਇਆ ਸੀ ਕਿ ਜਦੋਂ ਵੀ ਤੁਸੀਂ ਭੈਣ ਜੀ ਯਾਦ ਕਰੋਗੇ ਮੈਂ ਉਦੋਂ ਤੁਹਾਡੇ ਹਾਜ਼ਰ ਤੁਹਾਨੂੰ ਦਰਸ਼ਨ ਦੇ ਦਿਆਂ ਕਰਾਂਗਾ ਪਿਆਰ ਸੀ ਬੜਾ ਗੁਰੂ ਨਾਨਕ ਨੂੰ ਭੈਣ ਨਾਨਕੀ ਅਕਾਲ ਪੁਰਖ ਸਮਝਦੀ ਸੀ ਤੋ ਕਈ ਚਿਰ ਹੋ ਗਿਆ ਜਦੋਂ ਭੈਣ ਨਾਨਕੀ ਸਵੇਰੇ ਅੰਮ੍ਰਿਤ ਵੇਲੇ ਉੱਠੀ ਹੈ ਇਸ਼ਨਾਨ ਪਾਣੀ ਕਰਕੇ ਦੁੱਧ ਨੂੰ ਰਿੜਕਣਾ ਪਾਇਆ ਹੈ ਆਟਾ ਗੁਨਿਆ ਪ੍ਰਸ਼ਾਦ ਪਾਣੀ ਤਿਆਰ ਕਰਦੀ ਹੈ ਗੁਰੂ ਨਾਨਕ ਮਹਾਰਾਜ ਜੀ ਦੀ ਯਾਦ ਆਈ ਹੈ ਕਿ ਅੱਜ ਪ੍ਰਸ਼ਾਦਾ ਮੇਰੇ ਘਰੋਂ ਆ ਕੇ ਸ਼ਕਨ ਮੈਨੂੰ ਦਰਸ਼ਨ ਦੇਣ ਤੋ ਪਿਆਰ ਦੀ ਤਾਰ ਜਿਹੜੀ ਹੈ ਨਾ ਉਹ ਬਹੁਤ ਜਲਦੀ ਪਹੁੰਚਦੀ ਹੈ ਦੂਜੀਆਂ ਤਾਰਾਂ ਨਾਲੋਂ ਗੁਰੂ ਪਾਤਸ਼ਾਹ ਗੁਰਬਾਣੀ ਵਿੱਚ ਕਹਿੰਦੇ ਹਨ ਸਾਗਰ ਮੇਰ ਉਦਿਆਨ ਬਨ ਨਾਵ ਖੰਡ ਬਸਦਾ ਭਰਮ ਮੂਸਨ ਪ੍ਰੇਮ ਪ੍ਰਮ ਕੇ ਗਨੋ ਏਕ ਕਰ ਕਰਮ ਸਾਗਰਾਂ ਦਾ ਰਸਤਾ ਪਹਾੜਾਂ ਦਾ ਜੰਗਲਾਂ ਦਾ ਇਹ ਸਾਰੇ ਰਸਤੇ ਜਿਹੜੇ ਹਨ ਨਾ ਇਹ ਜੇ ਪ੍ਰੇਮ ਦੇ ਲਹਿਜੇ ਵਿੱਚ ਕੀਤੇ ਜਾਣ ਤੇ ਬਹੁਤ ਜਲਦੀ ਤੈਅ ਹੋ ਜਾਂਦੇ ਨੇ ਗੁਰੂ ਪਾਤਸ਼ਾਹ ਮਰਦਾਨੇ ਨੂੰ ਕਹਿੰਦੇ ਨੇ ਮਰਦਾਨਿਆ ਭੈਣ ਨਾਨਕੀ ਯਾਦ ਕਰਦੀ ਏ ਸੁਲਤਾਨਪੁਰ ਜਾਣਾ ਹੈ ਗੁਰੂ ਨਾਨਕ ਦਾ ਇਹ ਬਚਨ ਸੁਣ ਕੇ ਤੇ ਮਰਦਾਨਾ ਹੈਰਾਨ ਨਹੀਂ ਹੋਇਆ ਕਿਉਂਕਿ ਉਹਦੇ ਨਾਲ ਰੋਜ਼ ਇਹੋ ਜਿਹੇ ਕੌਤਕ ਵਰਤਦੇ ਰਹਿੰਦੇ ਸਨ ਤੇ ਗੁਰੂ ਨਾਨਕ ਕਹਿੰਦੇ ਨੇ ਮਰਦਾਨਿਆ ਭੈਣ ਨਾਨਕੀ ਪ੍ਰਸ਼ਾਦਾ ਤਿਆਰ ਕਰਦੀ ਏ ਉਹ ਸ਼ਕਨਾ ਚੱਲ ਕੇ ਮਰਦਾਨਾ ਕਹਿੰਦਾ ਗਰੀਬ ਨੂੰ ਆ ਜੇ ਭੈਣ ਨਾਨਕੀ ਦੇ ਹੱਥੋਂ ਪ੍ਰਸ਼ਾਦਾ ਛਕਿਆ ਜਾਵੇ ਤੇ ਮੈਨੂੰ ਹੋਰ ਕੀ ਚਾਹੀਦਾ ਤੇ ਸਤਿਗੁਰ ਕਹਿੰਦੇ ਨੇ ਅੱਖਾਂ ਮੀਟ ਫਿਰ ਅੱਖਾਂ ਮੀਟੀਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਸੁਲਤਾਨਪੁਰ ਪਹੁੰਚੇ ਨੇ ਭੈਣ ਨਾਨਕੀ ਦਾ ਬੂਹਾ ਖੜਕਾਉਂਦੇ ਹਨ ਮੈਂ ਇੱਥੇ ਕਵਤਾ ਕਹਿਣ ਲੱਗਾ ਧਿਆਨ ਨਾਲ ਸੁਣਨਾ